ਫਰੀਦਾ ਜਿੰਨੀ ਕਮੀ ਨਾਹੇ ਗੁਣ ਤੇ ਕਮੜੇ ਵਿਸਾਰ ਮਤ ਸਰਵਿੰਦਾ ਥੀ ਹੀ ਸਾਈਂ ਦੇ ਦਰਬਾਰ ਫਰੀਦਾ ਜਿੰਨੀ ਕਮੀ ਨਾਹੇ ਗੁਣ ਜੋ ਵੀ ਤੂੰ ਕੰਮ ਕਰ ਰਿਹਾ ਧਰਮ ਦੇ ਨਾਂ ਤੇ ਕਰਮ ਕਾਂਡ ਧਰਮ ਦੇ ਨਾਂ ਤੇ ਜੋ ਵੀ ਕੁਝ ਅਸੀਂ ਕਰਦੇ ਹਾਂ ਉਹਦੇ ਨਾਲ ਗੁਣ ਨਹੀਂ ਨਾ ਤੈਨੂੰ ਪੈਦਾ ਹੋਇਆ ਕਿ ਦੋ ਗੁਣ ਨੇ ਮੇਰੇ ਤੂੰ ਨਿਰਵੈਰ ਨਹੀਂ ਹੋਇਆ ਬਸ ਸੰਸਾਰ 'ਚ ਨਿਰਵੈਰ ਹੋਣਾ ਬਹੁਤ ਵੱਡਾ ਗੁਣ ਵੈਰ ਵਿਰੋਧ ਤਿਆਗ ਦੇਣਾ ਵੈਰ ਵਿਰੋਧ ਤਿਆਗੇ ਤੋਂ ਹੀ ਦੂਏ ਦਾ ਬੁਰਾ ਨਹੀਂ ਸੋਚਦਾ ਤੂੰ ਜਿੰਨਾ ਚਿਰ ਵੈਰ ਵਿਰੋਧ ਦਾ ਦੂਏ ਦਾ ਬੁਰਾ ਸੋਚੇਗਾ ਬੈਰੀ ਦਾ ਬੁਰਾ ਸੋਚਣ ਦਾ ਸੁਭਾਅ ਹੈ ਸੁਭਾਅ ਹੈ ਜੇ ਬੈਰੀ ਹੈ ਤਾਂ ਉਹਦਾ ਬੁਰਾ ਹੀ ਸੋਚੇਗਾ ਠੀਕ ਪਰ ਇੱਥੇ ਜੇ ਕੋਈ ਜਿਹੜਾ ਬੁਰਾ ਹੈ ਉਹਦਾ ਵੀ ਭਲਾ ਕਰ ਬੁਰਾ ਸੋਚਣ ਵਾਲਾ ਬੁਰਾ ਬੁਰਾ ਉਹਦਾ ਵੀ ਭਲਾ ਕਰਨ ਦੀ ਗੱਲ ਨਿਰਵੈਰ ਹੋ ਜਾ ਪੈ ਹੋਣਾ ਆਪਣੇ ਵਾਸਤੇ ਪੈ ਦਾ ਕੋਣ ਕਿਸੇ ਵਾਸਤੇ ਨਹੀਂ ਹਾਂ ਪੈ ਦਾ ਕੋਣ ਆਪਣੇ ਵਾਸਤੇ ਕਿਸੇ ਵਾਸਤੇ ਕੋਈ ਗੁਣ ਨਹੀਂ ਪੈ ਨਿਰਵੈਰ ਨਿਰਭਉ ਨਿਰਵੈਰ ਦੋ ਗੁਣ ਨੇ ਵੱਡੇ ਪਰ ਪੈ ਤਾਂ ਆਪਣੇ ਵਾਸਤੇ ਹੈ ਦੂਏ ਵਾਸਤੇ ਕਾ ਹੈ ਆਪਣੇ ਵਾਸਤੇ ਜਿਹੜਾ ਗੁਣ ਹੈ ਉਹ ਤਾਂ ਉਹ ਦੂਏ ਵਾਸਤੇ ਕੀ ਲਾਭ ਹੈ ਸੰਸਾਰ ਵਾਸਤੇ ਦੋ ਗੁਣ ਨੇ ਪਰਪਕਾਰ ਉਹਦੇ ਵਿੱਚ ਆ ਗਿਆ ਸਾਰਾ ਹੀ ਪਰਪਕਾਰ ਚ ਆ ਗਿਆ ਪਰਪਕਾਰ ਚ ਹੀ ਆ ਗਿਆ ਸਾਰਾ ਹੀ ਨਿਰਵੈਰ ਹੋਗਾ ਤਾਂ ਪਰਪਕਾਰ ਪਰਪਕਾਰ ਹੋ ਨਹੀਂ ਸਕਦਾ ਜੇ ਪਰਲਾ ਵਧਾ ਗਿਆ ਉਪਕਾਰ ਸਭ ਦਾ ਉਪਕਾਰ ਹੈ ਤੇ ਬੈਰਵਰ ਤਾਂ ਪਹਿਲਾਂ ਹੀ ਖਤਮ ਜਨ ਪਰਉਪਕਾਰੀ ਬਸ ਇੱਕੋ ਗੁਣ ਚ ਸਾਰੇ ਹੋ ਗਿਆ ਜੇ ਤੁਸੀਂ ਪਰਪਕਾਰੀ ਨਹੀਂ ਬਣ ਰਹੇ ਤੁਹਾਡੇ ਅੰਦਰ ਪਰਪਕਾਰ ਵਾਲੇ ਜਿਹੜੇ ਨੇ ਨਾ ਗੁਣ ਪਰਪਕਾਰ ਦਾ ਗੁਣ ਦਾ ਵਿਕਾਸ ਨਹੀਂ ਹੋ ਰਿਹਾ ਪਰਪਕਾਰ ਦਾ ਗੁਣ ਵਿਕਸਿਤ ਨਹੀਂ ਹੋ ਰਿਹਾ ਉਹ ਕੰਮ ਸਾਰੇ ਛੱਡ ਦੇ ਜੇ ਤੂੰ ਇਹ ਚਾਹਨਾ ਮੈਂ ਸਾਰੇ ਇਸਲਾਮ ਪੈਦਾ ਕਰ ਦੇਣਾ ਇਹ ਵੀ ਪਰਪਕਾਰ ਵਾਲੀ ਗੱਲ ਨਹੀਂ ਹੈ ਜੇ ਚਾਹਣਾ ਮੈਂ ਸਾਰਿਆਂ ਨੂੰ ਸਿੱਖ ਬਣਾ ਦੇਣਾ ਇਹ ਵੀ ਪਰਪਕਾਰ ਵਾਲੀ ਗੱਲ ਨਹੀਂ ਹੈ ਜੇ ਤੂੰ ਚਾਹਣਾ ਮੈਂ ਸਾਰਿਆਂ ਨੂੰ ਹਿੰਦੂ ਹੀ ਬਣਾ ਦੇਣਾ ਹਿੰਦੂ ਤੋਂ ਇਹ ਵੀ ਪਰਪਕਾਰ ਵਾਲੀ ਗੱਲ ਨਹੀਂ ਹੈ ਪਰਪਕਾਰ ਵਾਲੀ ਵਾਲੀ ਗੱਲ ਇਹ ਹੈ ਸਾਰਿਆਂ ਨੂੰ ਪਰਪਕਾਰੀ ਬਣਾਉਣਾ ਸਾਰਿਆਂ ਨੂੰ ਪਰਪਕਾਰੀ ਆਪਣੇ ਵਰਗਾ ਹੀ ਬਣਾਉਣਾ ਤਾਂ ਝਗੜਾ ਬਿਟੂਗਾ ਹਮਰਾ ਝਗੜਾ ਪੰਡਤ ਮੁੱਲਾ ਜਨਾਜ਼ਰ ਜਿਉਂਦੇ ਨੇ ਝਗੜਾ ਰਹੂਗਾ ਅਸੀਂ ਹਿੰਦੂ ਬਣਾ ਦੇਣਾ ਸਾਰਿਆਂ ਨੂੰ ਬਣਾ ਹੀ ਰੱਖਣਾ ਅਸੀਂ ਮੁਸਲਮਾਨ ਬਣਾਣਾ ਝਗੜੇ ਦਾ ਕਾਰਨ ਹੈ ਅਸੀਂ ਸਿੱਖ ਬਣਾ ਦੇਣਾ ਵੀ ਝਗੜੇ ਦਾ ਕਾਰਨ ਹੈ ਨਾ ਤਾਂ ਮੁਸਲਮਾਨ ਹੈ ਮੁਸਲਮਾਨ ਬਣ ਸਕੇ ਨਾ ਸਿੱਖ ਸਿੱਖੇ ਬਣ ਸਕੇ ਸਿੱਖ ਸਿੱਖ ਤਾਂ ਹੈ ਜੇ ਪਰਪਕਾਰੀ ਹੈ ਮੁਸਲਮਾਨ ਵੀ ਮੁਸਲਮਾਨ ਤਾਂ ਹੈ ਜੇ ਪਰਪਕਾਰੀ ਹੈ ਜਿਹਦਾ ਇਮਾਨ ਹੈ ਉਹ ਪਰਪਕਾਰੀ ਹੁੰਦਾ ਹੈ ਪਰਮਕਾਰ ਬਿਨਾ ਇਮਾਨ ਕਾਇਮ ਨਹੀਂ ਹੈ ਨਿਰਭੈ ਨਹੀਂ ਹੋਊਗਾ ਨਿਰਭੈ ਵਾਲੀ ਗੱਲ ਅਗਲੀ ਹੈ ਨਿਰਭੈ ਵਾਲੀ ਗੱਲ ਅਗਲੀ ਹੈ ਨਿਰਭੈ ਹੋਣਾ ਨਾ ਹੋਣਾ ਉਹ ਤਾਂ ਬਾਤ ਦੀ ਗੱਲ ਹੈ ਪਰ ਪਰਪਕਾਰੀ ਹੋਣਾ ਸੰਸਾਰ ਵਾਸਤੇ ਹੈ ਗੁਣ ਸੰਸਾਰ ਵਾਸਤੇ ਜਿਵੇਂ ਫੁੱਲ ਨਰਮ ਹੈ ਫੁੱਲ ਵਿੱਚ ਮਹਿਕ ਹੈ ਸੰਸਾਰ ਵਾਸਤੇ ਫੁੱਲ ਦੀ ਮਹਿਕ ਸੰਸਾਰ ਵਾਸਤੇ ਆਪਣੇ ਵਾਸਤੇ ਨਹੀਂ ਫੁੱਲਦੀ ਮਹਿਕ ਗੰਨੇ ਦਾ ਰਸ ਹੈ ਸੰਸਾਰ ਵਾਸਤੇ ਰੁਣ ਕੋ ਮਰੀਏ ਰੋਏ ਰਸ ਕੋ ਗਾਂਡਾ ਚੂਸੀਏ ਉਹ ਤਾਂ ਚੂਸਿਆ ਜਾਊਗਾ ਗੁਣਾ ਨੂੰ ਰੋਂਦੇ ਨੇ ਸੰਸਾਰ ਦੇ ਲੋਕ ਹਾਂਜੀ ਰਿਦਾ ਜਿੰਨੀ ਕਮੀ ਨਾਹੇ ਗੁਣ ਤੇ ਕਮਰੇ ਵਿਸਾਰ ਨਾ ਕਰਿਆ ਜਿਹੜੇ ਧਰਮ ਦੇ ਕੰਮ ਨੇ ਨਾ ਰਹਿਤ ਦਾ ਸਾਰੀ ਛੱਡ ਦੇ ਜਿੱਥੇ ਤੂੰ ਪਰਪਕਾਰੀ ਨਹੀਂ ਬਣਦਾ ਜਿਹੜੇ ਕੰਮ ਨਾਲ ਪਰਪਕਾਰ ਪੈਦਾ ਹੁੰਦਾ ਤੇਰੇ ਅੰਦਰੋਂ ਉਹ ਕੰਮ ਜਿਹੜਾ ਹੈਗਾ ਉਹ ਕਰ ਬਾਕੀ ਸਭ ਛੱਡ ਦੇ ਹਰਿਆਣੇ ਵਾਲਿਆਂ ਨੂੰ ਨਹੀਂ ਅਸੀਂ ਗੁਰਦੁਆਰਿਆਂ ਦੇ ਚਾਰ ਦਿਨ ਪਰਪਕਾਰ ਵਾਲੀ ਗੱਲ ਕੋਈ ਨਹੀਂ ਬਿਲਕੁਲ ਪਰਫਤਾਰ ਵਾਲੀ ਗੱਲ ਨਹੀਂ ਇਹ ਤਾਂ ਹੰਕਾਰ ਦੀ ਗੱਲ ਹੈ ਇਹਦਾ ਦੂਏ ਦੇ ਹੱਕ ਤੇ ਡਾਕਾ ਹੈ ਤੇ ਡਾਕਾ ਨਫ਼ਰਤ ਹੈ ਦੂਏ ਨੂੰ ਆਪਣਾ ਗੁਲਾਮ ਬਣਾ ਕੇ ਰੱਖਣਾ ਬਹੁਤ ਵੱਡਾ ਅਪਰਾਧ ਹੈ ਹੁਕਮ ਤੋਂ ਹੀ ਖਿਲਾਫ ਹੈ ਗੁਰਮਤ ਤੋਂ ਹੀ ਖਿਲਾਫ ਹੈ ਇਹ ਤਾਂ ਕਿਸੇ ਤਰੀਕੇ ਨਾਲ ਵੀ ਗੁਰਮਤ ਦੇ ਦਾਇਰੇ 'ਚ ਨਹੀਂ ਇਹਦੇ ਨਾਲ ਏਕਤਾ ਪੈਦਾ ਹੋ ਰਹੀ ਹੈ ਨਫ਼ਰਤ ਨਾਲ ਏਕਤਾ ਪੈਦਾ ਹੁੰਦੀ ਹੈ ਕਰਨਾ ਵੱਡਾ ਦਾ ਪੈਦਾ ਹੁੰਦੀ ਉਹ ਕਹਿੰਦਾ ਭਾਈ ਮੈਂ ਤਾਂ ਢੋਣਾ ਕਹਿੰਦਾ ਹੋ ਜਾ ਦੱਸ ਕੀ ਲੈਣਾ ਕਹਿੰਦਾ ਮੇਰਾ ਮੈਨੂੰ ਸਾਦਾ ਤੇ ਕੱਲ ਤੂੰ ਬਦਲ ਲੈ ਸਵਾਦ ਦੀ ਗੱਲ ਤੇ ਕਹਿੰਦਾ ਮੈਂ ਪ੍ਰਧਾਨਗੀ ਛੱਡੀ ਚਲੋ ਪ੍ਰਧਾਨ ਬਣ ਸੀ ਰੁਕੇ ਦਾ ਜਾਂ ਪਹਿਲਾਂ ਹੀ ਰੋਲਾ ਪੈਂਦਾ ਸੀ ਮੈਂ ਪ੍ਰਧਾਨਗੀ ਛੱਡਦਾ ਤੂੰ ਹੀ ਇੱਥੇ ਆ ਜਾ ਅਕਾਲੀ ਦਲ ਦਾ ਪ੍ਰਧਾਨ ਵੀ ਹਰਿਆਣੇ ਦਾ ਬੱਕੜ ਦੇ ਥੋਂ ਵੀ ਹਰਿਆਣੇ ਦਾ ਦੇਖਾ ਬਲਾਡ ਹੋ ਜਾਂਦੇ ਦੇਖਾ ਭਲਾ ਅੱਡ ਹੋ ਜਾਂਦੇ ਉਹ ਬੇਈਮਾਨ ਤਾਂ ਤੁਸੀਂ ਹੋ ਮਾਨ ਤਾਂ ਉਹਨਾਂ ਨੂੰ ਕਹਿੰਦੇ ਤੁਸੀਂ ਆਪਣੇ ਅੰਦਰ ਚੱਕੋ ਤੁਸੀਂ ਕਿਉਂ ਦੁਨੀਆ ਜਾਣਦੀ ਨਹੀਂ ਹੈ ਪਬਲਿਕ ਹੈ ਸਭ ਜਾਣਦੀ ਹੈ ਇਹਦਾ ਪਬਲਿਕ ਇਹ ਜਾਣਦੀ ਹੈ ਪਰਮੇਸ਼ਰ ਦਾ ਇਦੋਂ ਵੀ ਗਾਹਾਂ ਖੜਾ ਹੈ ਐਡੀ ਗੱਲ ਦਾ ਪਬਲਿਕ ਇਹ ਜਾਣਦੀ ਹੈ ਹਾਂਜੀ ਮਤ ਸਰਵਿੰਦਾ ਵੀ ਸਾਈਂ ਦੇ ਦਰਬਾਰ ਮਤ ਸਰਵਿੰਦਾ ਵੀ ਸਾਈਂ ਦੇ ਦਰਬਾਰ ਸ਼ਰਮਿੰਦਾ ਹੋਣਾ ਪੈ ਜਾਊਗਾ ਸੱਚਖੰਡ ਉੱਥੇ ਸਾਈਂ ਦਾ ਸੱਚਖੰਡ ਤਾਂ ਇਹਨੂੰ ਕਿਹਨੇ ਬਣ ਦੇਣਾ ਸੱਚਖੰਡ ਦਾ ਸੱਚਖੰਡ ਵਾਲਿਆਂ ਦਾ ਬ੍ਰਾਂਟ ਨੇ ਇਹਨਾਂ ਦੇ ਉੱਥੋਂ ਦਾ ਬ੍ਰਾਂਟ ਨਿਕਲੇ ਹੋਏ ਨੇ ਪਰ ਉਹਨਾਂ ਨੇ ਹਲੇ ਰੁੱਕੇ ਨੇ ਲੋਕ ਜਿੰਨਾ ਚਿਰ ਇਹਨਾਂ ਕੋਲ ਹੈ ਨਾ ਉਹਨਾਂ ਚਿਰ ਨਹੀਂ ਉਹ ਫੜਦੇ ਕਹਿੰਦੇ ਕੋਈ ਨਹੀਂ ਫਿਰ ਲੈਣ ਦੇਣ ਹੋਰ ਵਾਲੇ ਅਪਰਾਧ ਕਰ ਲੈਣ ਦੇ ਪਰ ਲੈਣ ਤੇ ਘੜਾ ਇਹਨਾਂ ਦਾ ਉੱਥੇ ਤੇ ਤਾਂ ਕੇਸ ਬਣੀ ਜਾਂਦੇ ਨੇ ਸਾਰੇ ਹੀ ਅਦਸ਼ਰ ਬੰਦਾ ਕਿ ਇਹਨੂੰ ਤਾਂ ਕਿੰਨਾ ਚਿਰ ਦੇ ਲੋਕ ਰੌਲਾ ਪਾਉਂਦੇ ਨੇ ਵੀ ਤੂੰ ਸਾਰੇ ਕੁਝ ਨਾਸ ਕਰ ਰਿਹਾ ਪਰ ਵੈਸੇ ਠੀਕ ਵੀ ਹੈ ਦੇਖੋ ਕੈਸੀ ਪਰਮੇਸ਼ਰ ਨੇ ਖੇਡ ਬਣਾਈ ਹੈ ਇੱਕ ਬੰਦੇ ਨੂੰ ਬੜਾ ਸ਼ਕਤੀਸ਼ਾਲੀ ਬਣਾ ਕੇ ਝੂਠ ਦਾ ਨਾਸ ਉਸੇ ਤੇ ਕਰਾ ਲਿਆ ਬਾਦਲ ਨੇ ਸਾਰਾ ਕਿਲਾ ਝੂਠ ਦਾ ਢਾਤਾ ਆਪੇ ਦੇਖੋ ਨਾ ਰਾਵਣ ਨੇ ਲੰਕਾ ਸਾਰੀ ਬੁੱਧ ਪ੍ਰੇਸ਼ਟ ਹੋਈ ਬਰਬਾਦ ਕਰਤੀ ਬਰਬਾਦ ਕਰਦੀ ਬਰਬਾਦੀ ਕਰਦੀ ਔਰ ਅੰਗਦੇਵ ਨੂੰ ਐਸੀ ਮਤ ਦਿੱਤੀ ਸਾਰਾ ਨਾਸ ਹੋ ਗਿਆ ਉਹਦਾ ਐਡਾ ਬੜਾ ਰਾਜ ਅਕਬਰ ਦਾ ਕੀਤਾ ਹੋਇਆ ਬਣਾਇਆ ਹੋਇਆ ਸਾਰਾ ਨਾਸ ਕਰਤਾ ਬੱਤੇ ਪੁੱਠੀ ਕਰਤੀ ਐਸੀ ਮਤ ਵੈਸੇ ਪਰਮੇਸ਼ਰ ਜੇ ਕਰ ਰਿਹਾ ਹੋ ਰਿਹਾ ਉਹ ਤੇ ਠੀਕ ਨੁਕਸਾਨ ਉਹਨਾਂ ਲੋਕਾਂ ਦਾ ਹੋ ਰਿਹਾ ਜਿਹੜੇ ਇਹਦੇ ਨਾਲ ਨੇ ਜਿਹੜੇ ਜ਼ਿਆਦਾ ਹਮੀ ਨੇ ਨਾ ਅਕਾਲ ਤਖਤ ਦੇ ਅਕਾਲ ਤਖਤ ਦੀ ਤੇਲੇ ਦੀ ਵੈਲਿਊ ਨਹੀਂ ਰਹਿਣੀ ਹੁਣ ਅਰ ਝੂਠ ਦਾ ਹੀ ਅਕਾਲ ਤਖਤ ਸੀ ਝੂਠ ਨਹੀਂ ਖਤਮ ਕਰਦਾ ਸਾਰਾ ਕੁਝ ਝੂਠ ਦਾ ਹੀ ਖੜਾ ਸੀ ਛੇਵੇਂ ਪਾਸ਼ਾ ਨੇ ਬਣਾਇਆ ਅਕਾਲ ਤਖਤ ਠੀਕ ਹੈ ਮੰਨ ਲੈਨੇ ਅਸੀਂ ਵੀ ਮੰਨ ਲਾਂਗੇ ਚਲੋ ਬਣਾਇਆ ਹੈ ਠੀਕ ਹੈ ਅਕਾਲ ਤਖਤ ਛੇਵੇਂ ਪਾਸ਼ਾ ਬੇੜੇ ਤੇ ਚੱਲੇ ਪਰ ਤਲਵਾਰਾਂ ਦੋ ਦੀਆਂ ਜਹਦਾਰ ਇੱਕ ਲਈ ਫਿਰਦੇ ਨੇ ਦੋ ਦੋ ਪਾਇਆ ਕਰੋ ਛੇਵੇਂ ਪਾਸ਼ਾ ਦਾ ਨਾਮ ਲੈਣਾ ਦੂਜੀ ਤਲਵਾਰ ਕਿੱਥੇ ਗਈ ਤਲਵਾਰ ਇੱਕ ਨੌ ਛੇਵੇਂ ਭਾਸ਼ਾ ਦਾ ਵਰਦੇ ਤਖਤ ਇੱਕ ਵੀ ਨਹੀਂ ਇੱਕ ਤਲਵਾਰ ਵਾਲਾ ਜਾ ਨਹੀਂ ਸਕਦਾ ਉੱਥੇ ਤੁਹਾਨੂੰ ਦੱਸਾਂਗੇ ਅਸੀਂ ਵੀ ਕੀ ਹੁੰਦੀ ਹੈ ਦੂਜੀ ਤਲਵਾਰ ਦੂਜੀ ਘਟੋ ਕਿੱਥੇ ਆ ਜਿਹੜਾ ਦੂਜੀ ਵਾਲਾ ਉਹ ਉਹ ਗੱਲ ਕਰੇ ਛੇਵੇਂ ਪਾਸ਼ਾ ਦੀ ਇੱਕ ਤਲਵਾਰ ਵਾਲੇ ਦੀ ਗੱਲ ਕਰ ਸਕਦਾ ਇੱਕ ਤਲਵਾਰ ਵਾਲਾ ਔਰੰਗਜ਼ੇਬ ਸੀ ਇੱਕ ਤਲਵਾਰ ਮੁਸਲਮਾਨਾਂ ਇੱਕ ਤਲਵਾਰ ਸਾਖਤਾ ਦੀ ਜਿਹੜੀ ਤੁਸੀਂ ਲਈ ਫਿਰਦੇ ਹੋ ਸਾਖਤਾ ਦੀ ਤਲਵਾਰ ਹੈ ਉਹ ਸੰਤਾਂ ਵਾਲੀ ਤਲਵਾਰ ਨਹੀਂ ਉਹ ਕਲਕਾਤੀ ਹੈ ਉਹ ਕਸਾਈ ਰਾਜਿਆਂ ਵਾਲੀ ਤਲਵਾਰ ਹੈ ਕਸਾਈ ਬਣੇ ਤੁਸੀਂ ਕਰ ਰਹੇ ਆਵਾਜ਼ ਲੱਗੀ ਕਰ ਰਹੇ ਕਸਾਈ ਬਣਾ ਹੋਰ ਕੀ ਕਰ ਰਹੇ ਅਕਾਲ ਤਖਤ ਕੀ ਕਰ ਰਹੇ ਕਸਾਈ ਬਣਾ ਇਹ ਉਹ ਤਲਵਾਰ ਹੈ ਕਲਕਾਤੀ ਰਾਜੇ ਕਸਾਈ ਤੁਹਾਨੂੰ ਬੰਕ ਕਰ ਉੱਡ ਰਿਹਾ ਤੁਹਾਨੂੰ ਭੰਗ ਕਰ ਉੱਡ ਰਿਹਾ ਸਾਹਮਣੇ ਦਾ ਹੈ ਸਭ ਕੁਝ ਜਾਂਦਾ ਧਰਮ ਤੇ ਗੁਰਬਾਣੀ ਕਹਿੰਦੀ ਹੈ ਇਹ ਤਾਂ ਸਾਬਤ ਤੁਸੀਂ ਆਪੇ ਕਰੀ ਜਾਂਦੇ ਹੋ ਗੁਰਬਾਣੀ ਦਾ ਤਿੰਨ ਕਾਲ ਜੇ ਸੱਚੀ ਹੋ ਹੈ ਦੂਈ ਤਲਵਾਰ ਦਾ ਸਵਾਲ ਅੱਜ ਪਖੜਾ ਕਰਤਾ ਦਿਖਾਓ ਕਿਥੇ ਹੈ ਜਿਹੜਾ ਦਿਖਾ ਦੂਗਾ ਮਾਲਕ ਦੂਈ ਦਿਖਾਊਗਾ ਤਾਂ ਹੀ ਮਾਲਕ ਹੈ ਦਿਖਾ ਕਿਥੇ ਉਹ ਸੰਗਤ ਪੁੱਛ ਲੂਗੀ ਵੀ ਦੂਈ ਤਲਵਾਰ ਭਾਈ ਦੇ ਕੋਲ ਦਿਖਾਓ ਜਾਂ ਨੌਵੇਂ ਪਾਸ਼ਾ ਵੇਲੇ ਬਾਈ ਮੰਜੀਆਂ ਹੋ ਗਈਆਂ ਵੀ ਤਾਂ ਇਹ ਰੌਲਾ ਪਿਆ ਸੀ ਹੋਰ ਕੀ ਪਿਆ ਸੀ ਬਾਈ ਮੰਜੀਆਂ ਹੋ ਗਈਆਂ ਸੀ